ਮੈਨੂੰ ਜਿਉਣ ਦੇ ਮਾਏ ਮੇਰੀਏ ਮੈਂ ਜਿਉਣਾ ਚਾਹੁੰਦੀ ਹਾਂ ਮਾਏ ਮੇਰੀਏ ਮੈਂ ਜਿਉਣਾ ਚਾਹੁੰਦੀ ਹਾਂ ਮੈਨੂੰ ਜਿਉਣ ਦੇ ਤੂੰ ਮੈਨੂੰ ਜਿਉਣ ਦੇ ਮੈਨੂੰ ਗਰਭ ਵਿੱਚ ਹੀ ਨਾ ਮਾਰ ਮਕਾ ਤੂੰ ਮੈਨੂੰ ਗਰਭ ਵਿੱਚ ਹੀ ਨਾ ਮਾਰ ਮਕਾ ਕਹਿੰਦੇ ਨੇ ਜੰਮਦੀਆਂ ਕੁੜੀਆਂ ਮਾਰਨਾ ਬਹੁਤ ਵੱਡਾ ਪਾਪ ਹੁੰਦਾ ਹੈ ਕਹਿੰਦੇ ਨੇ ਜੰਮਦੀਆਂ ਕੁੜੀਆਂ ਮਾਰਨਾ ਬਹੁਤ ਵੱਡਾ ਪਾਪ ਹੁੰਦਾ ਪਰ ਤੂੰ ਤਾਂ ਮੈਨੂੰ ਜੰਮਣ ਤੋਂ ਪਹਿਲਾਂ ਹੀ ਮਾਰਨਾ ਚਾਹੁੰਦੀ ਹੈ ਤੂੰ ਤਾਂ ਮੈਨੂੰ ਜੰਮਣ ਤੋਂ ਪਹਿਲਾਂ ਹੀ ਮਾਰਨਾ ਚਾਹੁੰਦੀ ਹੈ ਮਾਏ ਮੇਰੀਏ ਤੂੰ ਵੀ ਤਾਂ ਕਿਸੇ ਮਾਂ ਦੀ ਜਾਈ ਹੈ ਮਾਏ ਮੇਰੀਏ ਤੂੰ ਵੀ ਤਾਂ ਕਿਸੇ ਮਾਂ ਦੀ ਜਾਈ ਹੈ ਮੈਨੂੰ ਜਿਉਣ ਦੇ ਮੈਂ ਜਿਉਣਾ ਚਾਹੁੰਦੀ ਹਾਂ ਇੱਕ ਫੁੱਲ ਬਣ ਤੇਰੀ ਜ਼ਿੰਦਗੀ 'ਚ ਖਿੜਨਾ ਚਾਹੁੰਦੀ ਹਾਂ ਇੱਕ ਫੁੱਲ ਬਣ ਤੇਰੀ ਜ਼ਿੰਦਗੀ 'ਚ ਖਿੜਨਾ ਚਾਹੁੰਦੀ ਹਾਂ ਆਪਣੇ ਸੰਦਲੀ ਸਾਹਾਂ ਦੀ ਮਹਿਕ ਨਾਲ ਤੇਰੀ ਜ਼ਿੰਦਗੀ 'ਚ ਖੁਸ਼ਬੂ ਭਰਨਾ ਚਾਹੁੰਦੀ ਹਾਂ ਆਪਣੇ ਸੰਦਲੀ ਸਾਹਾਂ ਦੀ ਮਹਿਕ ਨਾਲ ਤੇਰੀ ਜ਼ਿੰਦਗੀ 'ਚ ਖੁਸ਼ਬੂ ਭਰਨਾ ਚਾਹੁੰਦੀ ਹਾਂ ਮਾਏ ਮੇਰੀ ਮੈਨੂੰ ਜਿਉਣ ਦੇ ਮੈਂ ਜਿਉਣਾ ਚਾਹੁੰਦੀ ਹਾਂ ਬਾਪੂ ਨੂੰ ਮਨਾ ਲੈ ਉਸ ਦਾ ਵਿਹੜਾ ਮੈਂ ਰੋਸ਼ਨੀ ਨਾਲ ਭਰ ਦਿਆਂਗੀ ਬਾਪੂ ਨੂੰ ਮਨਾ ਲੈ ਉਸ ਦਾ ਵਿਹੜਾ ਮੈਂ ਰੋਸ਼ਨੀ ਨਾਲ ਭਰ ਦਿਆਂਗੀ ਵੀਰਾਂ ਦੇ ਮੈਂ ਸ਼ਗਨ ਮਨਾਵਾਂਗੀ ਵੀਰਾਂ ਦੇ ਮੈਂ ਸ਼ਗਨ ਮਨਾਵਾਂਗੀ ਸਾਰੇ ਘਰ ਦੀਆਂ ਖੁਸ਼ੀਆਂ ਦੀਆਂ ਮੈਂ ਸੁੱਖਾਂ ਸੁੱਖਾਂਗੀ ਮੈਨੂੰ ਦੁਨੀਆ ਵੇਖਣ ਦੇ ਮਾਏ ਮੇਰੀ ਮੈਨੂੰ ਜਿਉਣ ਦੇ ਅਜੇ ਤਾਂ ਮੈਂ ਤੇਰੀ ਠੰਡੀ ਮਿੱਠੀ ਛਾਂ ਹੇਠ ਜ਼ਿੰਦਗੀ ਦਾ ਨਿਗ ਮੰਨਣਾ ਹੈ ਅਜੇ ਤਾਂ ਮੈਂ ਤੇਰੀ ਠੰਡੀ ਮਿੱਠੀ ਛਾਂ ਹੇਠ ਜ਼ਿੰਦਗੀ ਦਾ ਨਿਗ ਮੰਨਣਾ ਹੈ ਖੁਸ਼ੀਆਂ ਗਮੀਆਂ ਦੁੱਖ ਸੁੱਖ ਹੰਡਾਉਣੇ ਨੇ ਖੁਸ਼ੀਆਂ ਗਮੀਆਂ ਸੁੱਖ ਦੁੱਖ ਹੰਡਾਉਣੇ ਨੇ ਮੇਰੀਆਂ ਸਦਰਾਂ ਨੇ ਅਜੇ ਤਾਂ ਡੋਲੀ ਚੜਨਾ ਹੈ ਮੇਰੀਆਂ ਸਦਰਾਂ ਨੇ ਅਜੇ ਤਾਂ ਡੋਲੀ ਚੜਨਾ ਹੈ ਮੈਂ ਮੇਰੀਏ ਮੈਨੂੰ ਜਿਉਣ ਦੇ ਮੈਂ ਜਿਉਣਾ ਚਾਹੁੰਦੀ ਹਾਂ ਮੈਨੂੰ ਗਰਭ ਵਿੱਚ ਨਾ ਮਾਰ ਮੁਕਾ ਮੈਂ ਮੇਰੀਏ ਮੈਨੂੰ ਜਿਉਣ ਦੇ ਮੈਂ ਜਿਉਣਾ ਚਾਹੁੰਦੀ ਹਾਂ